ਪ੍ਰੀਤ ਪ੍ਰੇਮ ਤਨ ਖੱਚ ਰਹਾ ਬੀਚ ਨ ਰਾਈ ਹੇਤ ਚਰਨ ਕਮਲ ਮਨ ਵੇਦਿਓ ਬੂਝਣ ਸੁਰਤ ਸੰਜੋਗ ਹਿਰਦੇ ਵਿੱਚ ਪ੍ਰੀਤ ਔਰ ਪ੍ਰੇਮ ਦੇਖੋ ਪ੍ਰੀਤ ਹਮੇਸ਼ਾ ਰਹਿਣ ਵਾਲੀ ਚੀਜ਼ ਹੁੰਦੀ ਹੈ ਸੰਸਾਰ 'ਚ ਪ੍ਰੀਤ ਨਹੀਂ ਹੁੰਦੀ ਜੇ ਸੰਸਾਰ 'ਚ ਕੋਈ ਪ੍ਰੀਤ ਹੈ ਤਾਂ ਝੂਠੀ ਹੁੰਦੀ ਹੈ ਪ੍ਰੇਮ ਨੂੰ ਪ੍ਰੀਤ ਕਹਿ ਦਿੰਦੇ ਨੇ ਜਿਹੜਾ ਸਤਗੁਰ ਹੈ ਉਹਦੇ ਅੰਦਰ ਹਮੇਸ਼ਾ ਪ੍ਰੇਮ ਹੈ ਸਾਡੇ ਵਾਸਤੇ ਉਹਦੀ ਪ੍ਰੀਤ ਹੈ ਸਾਡੇ ਨਾਲ ਸਾਡੇ ਖਾਤਰ ਪ੍ਰੇਮ ਪੈਦਾ ਕਰਨਾ ਪੈਦਾ ਹੋਣਾ ਸਾਡੇ ਅੰਦਰ ਪ੍ਰੇਮ ਹੈ ਨਹੀਂ ਪ੍ਰੇਮ ਕਦੇ ਹੁੰਦਾ ਕਦੇ ਨਹੀਂ ਹੁੰਦਾ ਪ੍ਰੀਤ ਹਮੇਸ਼ਾ ਰਹਿਣ ਵਾਲੀ ਚੀਜ਼ ਹੈ ਪ੍ਰੀਤ ਔਰ ਪ੍ਰੇਮ ਦੋਏ ਦਾ ਸਾਡੇ ਅੰਦਰ ਪ੍ਰੇਮ ਪੈਦਾ ਹੋ ਗਿਆ ਉਹਦੀ ਪ੍ਰੀਤ ਦਾ ਦੋਏ ਇੱਕ ਹੋ ਜਾਂਦੇ ਖੱਜ ਰਹੇ ਹੋ ਐ ਮਿਲ ਜਾਂਦੇ ਨੇ ਜਿਵੇਂ ਦੁੱਧ 'ਚ ਪਾਣੀ ਮਿਲ ਜਾਂਦਾ ਇੱਕ ਦੂਏ 'ਚ ਵਿੱਚ ਨਾ ਰਾਈ ਹੋ ਤਾਂ ਵਿਚਾਲੇ ਰਾਈ ਜਿੰਨੀ ਵੀ ਜਗ੍ਹਾ ਨਹੀਂ ਹੈ ਅਲੱਗ-ਅਲੱਗ ਕਰਨ ਵਾਸਤੇ ਹਵਾ ਸਮਾਨ ਵੀ ਜਗ੍ਹਾ ਨਹੀਂ ਵਿਚਾਲੇ ਹੈਗੀ ਦੋਹਾਂ ਦੀ ਚਰਨ ਕਮਲ ਮਨ ਵੇਦਿਓ ਚਰਣਾ ਕਮਲਾਂ ਦੇ ਵਿੱਚ ਮਨ ਜਿਹੜਾ ਕਮਲ ਦੇ ਵਿੱਚ ਚਰਨ ਹੈ ਨਾ ਅੰਦਰ ਚਰਨ ਹੈ ਅੰਤਰਾਤਮਾ ਹੈ ਉਹਦੇ ਵਿੱਚ ਬਾਹਰਲਾ ਮਨ ਐ ਸਮਾ ਗਿਆ ਜਾ ਕੇ ਜਿਵੇਂ ਦੁੱਧ ਵਿੱਚ ਪਾਣੀ ਸਮਾ ਜਾਂਦਾ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਜਿਵੇਂ ਜਲ ਦੁੱਧ ਦੀ ਪ੍ਰੀਤ ਐ ਇੱਕਦਮ ਇੱਕ ਵਿਕ ਹੋ ਜਾਂਦਾ ਉਹਦੇ ਨਾਲ ਜਾ ਕੇ ਕੀ ਕਰਨੋਂ ਉੱਥੇ ਜਾ ਕੇ ਕੀ ਕਰਨੋਂ ਉੱਥੇ ਜਾ ਕੇ ਬਣਿਆ ਗਿਆ ਬੂਝਣ ਸੁਰਤ ਸੰਜੋਗ ਸੁਰਤ ਨੇ ਜਿਹਦੇ ਨਾਲ ਜੁੜਨਾ ਨਾ ਸ਼ਬਦਾਂ ਉਹ ਸੰਜੋਗ ਨੂੰ ਬੁੱਝਣ ਵਾਸਤੇ ਨਾਮ ਨੂੰ ਬੁੱਝਣ ਵਾਸਤੇ ਉੱਥੋਂ ਹੀ ਨਾਮ ਮਿਲਣਾ ਇਹਨੂੰ ਉੱਥੇ ਨਾਮ ਪ੍ਰਗਟ ਹੋਣਾ ਜਦ ਨਾਮ ਪ੍ਰਗਟ ਹੋਊ ਉਹਦੇ ਨਾਲ ਸੁਰਤ ਜੁੜ ਜੂਗੀ ਅੱਛਾ ਜੀ ਕਹਿਣ ਦਾ ਮਤਲਬ ਹੈ ਕਿ ਮਨ ਨੇ ਚਰਨ ਕਮਲ ਦੇ ਨਾਲ ਵੇਧਣਾ ਹੈ ਜੀ ਜੋੜਨਾ ਕਾ ਵੱਧਾ ਮੰਨਦਾ ਹੈ ਗਿਆਨ ਦੇ ਨਾਲ ਉੱਥੇ ਮਨ ਨੂੰ ਬੰਨ ਲੈਣਾ ਉੱਥੇ ਜਿੱਥੇ ਮਨ ਨੇ ਜਾ ਕੇ ਟਿਕਣਾ ਹੈ ਉੱਥੋਂ ਹੀ ਸ਼ਬਦ ਪੈਦਾ ਹੋਣਾ ਅੱਛਾ ਜੀ ਉਹ ਬੂਝਣ ਸੁਰਤ ਸੰਜੋਗ ਦੀ ਅਵਸਥਾ ਹੁਣ ਪ੍ਰਾਪਤ ਹੋਊਗੀ ਹੁਣ ਹੈ ਜੀ ਹਾਂ ਉੱਥੇ ਜਾ ਕੇ ਨਾਮ ਬੁੱਝਿਆ ਜਾਣਾ ਹੁਕਮ ਵਾਲੀ ਵਿਚਾਰ ਤੋਂ ਉੱਥੇ ਬੁਝ ਹੋਣੀ ਹੈ ਜਾ ਕੇ ਹੁਕਮ ਬੂਝ ਪਰਮ ਪਦ ਪਾਈ ਠੀਕ ਹੈ ਜੀ ਇਹ ਲਿਖਦੇ ਆ ਜੀ ਜਿਸ ਦਾ ਸਰੀਰ ਪ੍ਰੀਤਮ ਦੇ ਪ੍ਰੇਮ ਵਿੱਚ ਖੱਚਿਤ ਹੋ ਰਿਹਾ ਹੁੰਦਾ ਹੈ ਉਸ ਹਿਰਦੇ ਦੇ ਅੰਦਰ ਰਾਈ ਦੇ ਦਾਣੇ ਜਿੰਨੀ ਵੀ ਵਿਥ ਦ્વੈਤ ਨਹੀਂ ਹੁੰਦੀ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿੰਨਿਆ ਜਾਂਦਾ ਹੈ ਪਰ ਇਸ ਦੀ ਸੋਝੀ ਤਾਂ ਹੁੰਦੀ ਹੈ ਜੇ ਜੀਵ ਦੀ ਸੁਰਤੀ ਪਿਆਰੇ ਪ੍ਰਭੂ ਵਿੱਚ ਜੁੜੀ ਹੋਵੇ ਵਿੱਚ ਸਰੀਰ ਵੀ ਲਿਖਦਾ ਸਰੀਰ ਤੱਕ ਲੋਕ ਬਾਹਰਲਾ ਸਮਝ ਲੈਣਗੇ ਫਿਰ ਹਾਂ ਇਹਨਾਂ ਨੂੰ ਤਨ ਦੇ ਅਰਥ ਨਹੀਂ ਆ ਰਹੇ ਇਹ ਤਨ ਸਰੀਰ ਨੂੰ ਇਹ ਬਾਹਰਲੇ ਨੂੰ ਦੱਸਦੇ ਆ ਜੀ ਬਾਹਰਲਾ ਸਰੀਰ ਤਾਂ ਕਦੇ ਹੋ ਹੀ ਨਹੀਂ ਸਕਦਾ ਕਿਸੇ ਨਾਲ ਮਿਕਸ ਗੁਪਤ ਦੇਹੀ ਬਾਰੇ ਇਹਨਾਂ ਨੂੰ ਸਮਝ ਨਹੀਂ ਹੈ ਵੀ ਦੇਹੀ ਗੁਪਤ ਹੈ ਜਿਹੜੀ ਉਹ ਕੀ ਹੈ ਬਾਹਰਲੀ ਦੇਹੀ ਕੀ ਹੈ ਠੀਕ ਹੈ ਤਨ ਖਚੀ ਰਿਹਾ ਇਹ ਖੱਚ ਰਿਹਾ ਦਾ ਕੀ ਭਾਵ ਹੈ ਜੀ ਖੱਚ ਰਿਹਾ ਮਤਲਬ ਲੋਨ ਦੀ ਡਲੀ ਹੈ ਉਹ ਪਾਣੀ 'ਚ ਖਤਮ ਹੋ ਗਈ ਆ ਘੁਲ ਗਈ ਖਚਤ ਹੋ ਗਈ ਜਾਂ ਬਰਫ਼ ਹੈ ਬਰਫ਼ ਪਾਣੀ 'ਚ ਪਾਤੀ ਬਰਫ਼ ਘੁਲ ਗਈ ਪਾਣੀ 'ਚ ਡਲ ਗਈ ਪਾਣੀ ਪਾਣੀ ਹੋ ਗਿਆ ਬਰਫ਼ ਖਚਤ ਹੋ ਗਈ ਪਾਣੀ ਦੇ ਵਿੱਚ ਸਮਾ ਗਈ ਅਸਲ ਦੇ ਵਿੱਚ ਜਿਹੜਾ ਮਨ ਦਾ ਵਜੂਦ ਸੀ ਉਹ ਪ੍ਰੇਮ ਔਰ ਪ੍ਰੀਤ ਦੇ ਵਿੱਚ ਹੀ ਸਮਾ ਗਿਆ ਮਨ ਰਿਹਾ ਹੀ ਨਹੀਂ ਲਹਿਰ ਦਾ ਮਨ ਸੀ ਜਿਹੜੀਆਂ ਇੱਛਾਵਾਂ ਉੜਦੀਆਂ ਕਿਉਂ ਨਹੀਂ ਮਨ ਸੀ ਇੱਛਾਵਾਂ ਰਹੀਆਂ ਹੀ ਨਹੀਂ ਪ੍ਰੇਮ ਦੀ ਉਹ ਭੁੱਖ ਇੰਨੀ ਵੱਧ ਗਈ ਕਿ ਪ੍ਰੇਮ ਦੇ ਬਿਨਾ ਕੋਈ ਹੋਰ ਚੀਜ਼ ਰਹੀ ਹੋਈ ਨਹੀਂ ਇੱਛਾ ਠੀਕ ਹੈ ਤੇ ਅਗਲੀ ਪੰਕਤੀ ਦੱਸਦੇ ਵੀ ਚਰਨ ਕਮਲ ਮਨ ਵੇਦਿਓ ਮਨ ਜਿਹੜਾ ਇਸ ਤਰ੍ਹਾਂ ਪ੍ਰੀਤ ਪ੍ਰੇਮ ਨਾਲ ਵੇਦਿਆ ਗਿਆ ਵੀ ਹੁਣ ਦੁਨੀਆ ਭੁੱਲ ਗਿਆ ਜਿਵੇਂ ਬੱਚਾ ਗਊ ਦਾ ਉਹਨੇ ਦਿੱਤੀ ਹੈ ਮਿਸਾਲ ਨਾਮਦੇਵ ਨੇ ਥਣ ਫੜ ਲੈਂਦਾ ਦੁੱਧ ਦਾ ਜਦੋਂ ਆਉਂਦਾ ਉਹਨੂੰ ਘੁੱਟਾਂ ਆਉਂਦੀਆਂ ਨੇ ਸਭ ਦੁਨੀਆ ਭੁੱਲ ਜਾਂਦਾ ਐ ਭੁੱਲ ਗਿਆ ਪ੍ਰੇਮ ਦੇ ਵਿੱਚ ਜਿਹੜਾ ਰਸ ਆ ਰਿਹਾ ਥਣ ਚੋਕੇ ਮਾਖਣ ਘੂਟਲਾ ਮੱਖਣ ਦੀਆਂ ਘੁੱਟਾਂ ਆਉਂਦੀਆਂ ਨੇ ਵਿੱਚੋਂ ਇਹੋ ਮਤਲਬ ਹੈ ਉਹਨੂੰ ਆਨੰਦ ਆ ਰਿਹਾ ਦੁਨੀਆ ਦੇ ਵਿੱਚ ਇਹ ਜਿਹਾ ਆਨੰਦ ਕਦੇ ਦੇਖਿਆ ਹੀ ਨਹੀਂ ਸੀ ਭੁੱਲ ਗਿਆ ਸੰਸਾਰ ਭੁੱਲ ਗਿਆ ਅੱਛਾ ਜੀ ਬੂਝਣ ਸੁਰਤੀ ਸੰਜੋਗ ਹੁਣ ਜਿਹੜੀ ਸੰਜੋਗ ਦੀ ਸੁਰਤੀ ਹੈ ਸ਼ਬਦ ਅਰ ਸੁਰਤ ਦੀ ਉਹ ਹੁਣ ਅਵਸਥਾ ਆ ਗਈ ਹੈ ਜੀ ਸੁਰਤ ਦਾ ਸੰਜੋਗ ਜਿਹਦੇ ਨਾਲ ਹੋਣਾ ਹੈ ਉਹਨੂੰ ਬੁੱਝਣ ਵਾਸਤੇ ਸੁਰਤ ਨੇ ਜੋੜਨਾ ਹੈ ਸ਼ਬਦ ਨਾਲ ਸ਼ਬਦ ਉੱਥੇ ਹੀ ਪ੍ਰਗਟ ਹੋਣਾ ਜਾਂ ਪ੍ਰਗਟ ਹੋਊ ਤਾਂ ਬੁੱਝਿਆ ਜਾਊਗਾ ਵੀ ਆਏ ਸ਼ਬਦ ਠੀਕ ਹੈ ਪਰ ਉਸ ਤੋਂ ਪਹਿਲਾਂ ਮਨ ਵੇਦਿਆ ਜਾਣਾ ਚਾਹੀਦਾ ਮਨ ਉੱਥੇ ਰਹੂਗਾ ਤਾਂ ਹੀ ਬੁੱਝੂਗਾ ਜੇ ਮਨ ਟਿਕੂਗਾ ਉਹ ਫੁਰਨਾ ਪੈਦਾ ਹੋਣਾ ਹੈ ਫੁਰਨਾ ਪੈਦਾ ਹੋਣਾ ਚਿੱਤ ਚੋਂ ਪੈਦਾ ਜਦ ਹੋਣਾ ਜਾਂ ਮਨ ਦੇ ਫੁੱਲਨੇ ਬੰਦ ਹੋ ਜਾਣੇ ਨੇ ਹੁਣ ਮਨ ਦੇ ਫੁੱਲਨੇ ਬੰਦ ਹੋ ਗਏ ਬੰਦ ਹੋ ਕੇ ਮਨ ਲੀਨ ਹੋ ਗਿਆ ਚਿੱਤ 'ਚ ਉਹ ਜਦ ਫੁੱਲਣਾ ਪੈਦਾ ਹੋਣਾ ਮਨ ਚਿੱਤ ਦੇ ਵਿੱਚੋਂ ਹੀ ਪੈਦਾ ਹੋਣਾ ਦੋਹਾਂ ਦੇ ਠੀਕ ਹੈ ਜੀ ਇੱਥੇ ਦੂਸਰੇ ਜੋ ਬੋਲੇ ਦੀ ਸਮਾਪਤੀ ਹੈ ਜੀ ਹਾਂ ਜੀ